ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਆਨੰਦ ਆਨੰਦ ਕਹੀ ਜਾਂਦੇ ਸੀ ਸਾਰੇ ਜਿੱਥੇ ਜਾਂਦੇ ਸੀ ਸੁਣਤ ਮਿਲਦਾ ਸੀ ਜਿਹੜਾ ਆਨੰਦ ਹੈ ਜੀ ਆਨੰਦ ਆਨੰਦ ਮੈਨੂੰ ਸ਼ੱਕ ਸੀ ਵੀ ਆਨੰਦ ਆਨੰਦ ਕਹਿੰਦੇ ਨੇ ਆਨੰਦ ਹੈ ਨਹੀਂ ਉਦੋਂ ਤਾਂ ਸ਼ੱਕ ਸੀ ਕਿ ਕੈਸਾ ਆਨੰਦ ਹੈ ਜਿਹੜਾ ਆਨੰਦ ਆਨੰਦ ਕਰੀਏ ਪੱਲੇ ਕੁਝ ਪਿਆ ਨਹੀਂ ਇਹਨਾਂ ਦੇ ਆਨੰਦ ਕਹੀ ਜਾਂਦੇ ਪਰ ਹੁਣ ਮੈਨੂੰ ਪਤਾ ਲੱਗਿਆ ਵੀ ਆਨੰਦ ਹੁੰਦਾ ਕੀ ਹੈ ਆਨੰਦ ਦਾ ਦਾ ਪਤਾ ਕੀ ਹੈ ਸ਼ੱਕ ਜ਼ਰੂਰ ਸੀ ਵੀ ਆਨੰਦ ਕਹੀ ਜਾਂਦੇ ਨੇ ਬੇਚੈਨ ਵੀ ਬੜੀ ਗੱਲ ਤੇ ਹੋ ਜਾਂਦੇ ਨੇ ਗੁੱਸਾ ਵੀ ਬੜੀ ਛੇਤੀ ਆ ਜਾਂਦਾ ਹੈ ਚਿੰਤਾ ਵੀ ਬੜੀ ਕਰਦੇ ਨੇ ਗੱਲਾਂ ਗੱਲਾਂ 'ਚ ਆਨੰਦ ਕੈਸਾ ਜਿਹਦੇ ਵਿੱਚ ਚਿੰਤਾ ਹੋਵੇ ਪਹਿਲਾਂ ਤਾਂ ਸ਼ੱਕ ਸੀ ਇਹ ਵੀ ਆਨੰਦ ਨਹੀਂ ਹੈਗਾ ਹੈ ਆਨੰਦ ਕੋਈ ਹੋਰ ਤੋਂ ਵਧੀਆ ਚੀਜ਼ ਹੈ ਪਰ ਕਹਿੰਦੇ ਹੁਣ ਪਤਾ ਲੱਗਿਆ ਅਨੰਤ ਗੁਰੂ ਤੇ ਜਾਣੇ ਗੁਰੂ ਲਫ਼ਜ਼ ਦਾ ਮਤਲਬ ਇੱਥੇ ਆਦਮੀ ਨਹੀਂ ਹੈ ਜੇ ਤੇ ਆਦਮੀ ਅਰਥ ਗੁਰੂ ਕਰ ਲਿਆ ਤਾਂ ਗੁਰੂ ਆਦਮੀ ਹੁੰਦਾ ਹੈ ਗੁਰੂ ਆਦਮੀ ਨਹੀਂ ਹੁੰਦਾ ਗੁਰੂ ਤਾਂ ਇਹਦੇ ਵਿੱਚ ਬਾਣੀ ਦੇ ਵਿੱਚ ਪੰਕਤੀ ਹੈ ਮਨੁੱਖ ਹੈ ਆਦਮੀ ਜਿਹੜਾ ਗੁਰੂ ਕਹੋਦਾ ਹੈ ਗੁਰੂ ਤਾਂ ਪਰਮੇਸ਼ਰ ਹੈ ਆਦਮ ਤੇ ਕਾ ਸਾਰਾ ਸੋਈ ਗੁਰੂ ਸਮਝਿਆ ਹੋਵੇ ਹੁਣ ਇੱਥੇ ਗੁਰੂ ਤਾਂ ਕਹਿਤਾ ਗੁਰੂ ਹੁੰਦਾ ਕੀ ਹੈ ਜਿਹੜਾ ਹਨੇਰੇ ਦੀ ਜਗ੍ਹਾ ਚਾਨਣ ਕਰ ਦਵੇ ਗੁਰੂ ਹੁੰਦਾ ਉਹ ਗਿਆਨ ਹੀ ਕਰਦਾ ਫਿਰ ਹੋਰ ਹੋਰ ਨਹੀਂ ਕੁਝ ਕਰਦਾ ਜਿੱਥੇ ਹਨੇਰਾ ਹੈ ਨਾ ਉੱਥੇ ਆਦਮੀ ਚਾਨਣ ਕਿਵੇਂ ਕਰ ਦੋ ਆਦਮੀ ਦਾ ਬਾਹਰ ਖੜਾ ਹੈ ਹਨੇਰਾ ਉੱਥੇ ਸੂਰਜ ਚਾਨਣੀ ਜਿੱਥੇ ਚਾਨਣ ਕਰਦਾ ਆਦਮੀ ਉੱਥੇ ਚਾਨਣ ਕਿਵੇਂ ਕਰ ਦੋ ਆਦਮੀ ਦਾ ਉਪਦੇਸ਼ ਦਾ ਚਾਨਣ ਕਰ ਸਕਦਾ ਉਹਦੇ ਜੋ ਗਿਆਨ ਹੁੰਦਾ ਹੈ ਆਦਮੀ ਨਹੀਂ ਜਨਮ ਕਰ ਸਕਦਾ ਫਿਰ ਕਰ ਉੱਥੇ ਆ ਗਈ ਨਜ਼ਰ ਗੱਲ ਜੀ ਆਦਮੀ ਦਾ ਉਪਦੇਸ਼ ਹੈ ਉਹ ਫਿਰ ਸ਼ਬਦ ਗੁਰੂ ਹੈ ਉਹਦੇ ਸ਼ਬਦ ਨੂੰ ਉਹਦੇ ਉਪਦੇਸ਼ ਨੂੰ ਤਾਂ ਗੁਰੂ ਕਿਹਾ ਹੈ ਜ਼ਰੂਰ ਉਹ ਵੀ ਉਹ ਜਿਹੜਾ ਗਿਆਨ ਹੈ ਜੇ ਸਮਝ ਆ ਜਾ ਤਾਂ ਗੁਰੂ ਹੈ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਦਾ ਗਿਆਨ ਸਮਝ ਆ ਗਿਆ ਤਤ ਸਾਰ ਉਹਨਾਂ ਦਾ ਅੰਦਰ ਚਾਨਣ ਹੋ ਗਿਆ ਉਹ ਚਾਨਣੇ ਗੁਰੂ ਬਣੇ ਗਿਆਨ ਗੁਰੂ ਹੈ ਇੱਕ ਜਗ੍ਹਾ ਦਾ ਗੁਰੂ ਕਹਤਾ ਹੁਣ ਗਾਂ ਦੋ ਤਿੰਨ ਵਾਰੇ ਨੂੰ ਗਿਆਨ ਕਹਿਣਾ ਵੀ ਗਿਆਨ ਹੈ ਕਿਤੇ ਆਦਮੀ ਨੂੰ ਸਮਝ ਲਿਓ ਇੱਥੇ ਅਨੰਦ ਗੁਰੂ ਤੇ ਜਾਣਿਆ ਜਾਣਿਆ ਤਾਂ ਅਨੰਦ ਸਦਾ ਗੁਰ ਤੇ ਗੁਰ ਗੁਰ ਕਹਤਾ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਸਦਾ ਹੀ ਕਿਸੇ ਨੇ ਜੇ ਆਨੰਦ ਜਾਣਿਆ ਗਿਆਨ ਤੇ ਹੀ ਜਾਣੇ ਗੁਰ ਤੇ ਹੁਣ ਗੁਰ ਕਹਤਾ ਤਾਂ ਕਿਤੇ ਕੋਈ ਐ ਨਾ ਸਮਝ ਲਵੇ ਵੀ ਗੁਰੂ ਆਦਮੀ ਨੂੰ ਕਿਹਾ ਹੋਇਆ ਹੁਣ ਗੁਰ ਵੀ ਰਾਰੇ ਨੂੰ ਜੇ ਤਾਂ ਉਹਦਾ ਔਕੜ ਤੇ ਫਿਰ ਤਾਂ ਹੋ ਜਾਂਦਾ ਆਦਮੀ ਵਿਅਕਤੀ ਰਾਰਾ ਵੀ ਮੁਕਤ ਹੈ ਰੋਣਾ ਗਿਆ ਜਾਣਿਆ ਤਾਂ ਆਨੰਦ ਸਦਾ ਗੁਰਤੇ ਸਦਾ ਹੀ ਜਿਹਨੇ ਵੀ ਆਨੰਦ ਜਾਣਿਆ ਮੇਰੀ ਉਹ ਗੱਲ ਨਹੀਂ ਹੈ ਜਦੋਂ ਵੀ ਕਿਸੇ ਦਾ ਆਨੰਦ ਜਾਣਿਆ ਗਿਆਨ ਤੋਂ ਜਾਣਿਆ ਸਾਨੂੰ ਗੁਰਬਾਣੀ ਤੋਂ ਗਿਆਨ ਮਿਲਣਾ ਉਹਦੇ ਨਾਲ ਆਨੰਦ ਦੀ ਸਮਝ ਆਉਣੀ ਜਿਨ੍ਹਾਂ ਦੀ ਬਾਣੀ ਆ ਕੋਈ ਨਹੀਂ ਮਿਲਣਾ ਸਾਨੂੰ ਨਰੋਣਾ ਗਿਆਨ ਹੈ ਗੁਰੂ ਹੈ ਬਸ ਜੇ ਆਦਮੀ ਗੁਰੂ ਹੋਵੇ ਤਾਂ ਉਹਦਾ ਮੂੰਹ ਦੇਖਦੇ ਸਾਰ ਸਾਰਿਆਂ ਦੇ ਦਰਸ਼ਨ ਹੋ ਜੇ ਕਿਉਂਕਿ ਦਰਸ਼ਨ ਪਰਸੀਏ ਗੁਰੂ ਕੇ ਨਾ ਜਨਮ ਬੜਾ ਦੁੱਖ ਚਾਹੇ ਜੇ ਦਰਸ਼ਨ ਨੂੰ ਅਸੀਂ ਅੱਖਾਂ ਨਾਲ ਦੇਖਣ ਨੂੰ ਦਰਸ਼ਨ ਬੁਲਦੇ ਹਾਂ ਦਰਸ਼ਨ ਪਰਸੀਏ ਗੁਰੂ ਕੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਿਆ ਸੀ ਫਿਰ ਬਾਣੀ ਪੜ੍ਹਨ ਦੀ ਕੀ ਲੋੜ ਹੈ ਦਰਸ਼ਨ ਜੀ ਹੋ ਗਿਆ ਦਰਸ਼ਨ ਹੋ ਜੇ ਪ੍ਰੈਕਟੀਕਲੀ ਹੋ ਨਹੀਂ ਰਿਹਾ ਇਹਦਾ ਮਤਲਬ ਅਸੀਂ ਅਰਥ ਗਲਤ ਕੀਤੇ ਹੋਏ ਜੋ ਪ੍ਰੈਕਟੀਕਲ 'ਚ ਫੇਲ ਹੈ ਸਾਡਾ ਅਰਥ ਪ੍ਰੈਕਟੀਕਲ ਤਾਂ ਹੋ ਨਹੀਂ ਰਿਹਾ ਹੈ ਜੇ ਸਾਡੇ ਅਰਥ ਠੀਕ ਨੇ ਦਰਸ਼ਨ ਪਰਸੀਏ ਗੁਰੂ ਕੇ ਉਹ ਗ੍ਰੰਥ ਸਾਹਿਬ ਵੀ ਗੁਰੂ ਹੈ ਫਿਰ ਸਭ ਦੇ ਅੰਦਰ ਬਿਨਾ ਪੜੇ ਤੇ ਕਾਨੂੰਨ ਹੋ ਜਾਣਾ ਚਾਹੀਦਾ ਬਿਨਾ ਸਮਝੇ ਮੈਂ ਅੱਖਾਂ ਨਾਲ ਦੇਖੇ ਤੇ ਔਰ ਇਹ ਭਗਤੀ ਪੜਦੇ ਨੇ ਜਰਮਾਲਾ ਚੱਕਦੇ ਨੇ ਕਿੱਡਾ ਵੱਡਾ ਭਲੇਖੇ ਚ ਨੇ ਉਹ ਲੋਕ ਔਰ ਭਲੇਖਾ ਪਾ ਰਹੇ ਨੇ ਲੋਕ ਇਹਦਾ ਵਾਲਾ ਸਾਰੇ ਬੁੱਧੀਹੀਨ ਗ੍ਰੰਥੀ ਵੀ ਬੁੱਧੀਹੀਨ ਪ੍ਰਚਾਰ ਵੀ ਬੁੱਧੀਹੀਨ ਕਰ ਰਹੇ ਨੇ ਲੋਕ ਤਾਂ ਫਿਰ ਬੁੱਧੀਹੀਨ ਹੋ ਰਹੀ ਨੇ ਸੁਣਨ ਵਾਲੇ ਦਾ ਬੁੱਧੀਹੀਨ ਹੋ ਰਹੀ ਨੇ ਜਾਂ ਬੋਲਣ ਵਾਲੇ ਬੁੱਧੀਹੀਨ ਜਾਂ ਪ੍ਰਚਾਰ ਕੇ ਬੁੱਧੀਹੀਨ ਜਿਹੜਾ ਤਾਬੇ ਬੈਠਾ ਹੈ ਵਜ਼ੀਰ ਕਹਿੰਦਾ ਗੁਰੂ ਕਾ ਉਹ ਖੁਦ ਬੁੱਧੀਹੀਨ ਇਹ ਬੁੱਧੀਹੀਨ ਨੇ ਬੁੱਧੀਹੀਨ ਕਰਦੇ ਬੁੱਧੀ ਬੁੱਧਵਾਨਾਂ ਦੀ ਗੱਲ ਸੀ ਇੱਥੇ ਬੁੱਧੀਹੀਣਾਂ ਦੀ ਗੱਲ ਨਹੀਂ ਸੀ ਇਹ ਤਾਂ ਬੁੱਧਵਾਨ ਦੀ ਗੱਲ ਸੀ ਬੁੱਧ 'ਚ ਪ੍ਰਗਾਸ ਹੋਣਾ ਬੁੱਧ 'ਚ ਪ੍ਰਗਾਸ ਜਿਹਦੇ ਆਪ ਪ੍ਰਗਾਸ ਹੈ ਉਹ ਹੀ ਇਹਨੂੰ ਸਮਝ ਸਕਦਾ ਤੰਤਰ ਹੋਏ ਗਿਆਨ ਪ੍ਰਗਾਸ ਗਿਆਨ ਦਾ ਜਿਹੜਾ ਪ੍ਰਗਾਸ ਹੈ ਉਹੀ ਗੁਰੂ ਹੈ ਚਾਨਣ ਅੰਤਰ ਹੋਏ ਗਿਆਨ ਪ੍ਰਗਾਸ ਗਿਆਨ ਦੇ ਪ੍ਰਗਾਸ ਨੂੰ ਹੈ ਪ੍ਰਗਾਸ ਹੈ ਚਾਨਣ ਹਨੇਰਾ ਚੱਕਤਾ ਪ੍ਰਗਾਸ ਹੋ ਗਿਆ ਚਾਨਣ ਹੋ ਗਿਆ ਉਹ ਜਿਹਨੇ ਪ੍ਰਗਾਸ ਕੀਤਾ ਉਹ ਗੁਰੂ ਹੈ ਉਹ ਕੀ ਉਹ ਗਿਆਨ ਗੁਰੂ ਜੇ ਅੰਤਰ ਹੋ ਜਵੇ ਗਿਆਨ ਪ੍ਰਗਾਸ ਫਿਰ ਤਿਸ ਅਸਥਾਨ ਦਾ ਨਹੀਂ ਬਨਾਸ ਉਹ ਆਸਾਨ ਹੈ ਜਿਹੜਾ ਉਹਦਾ ਵਿਨਾਸ਼ ਨਹੀਂ ਹੁੰਦਾ ਉਹ ਕੀ ਹੋ ਜਾਂਦਾ ਮਹਿਰ ਬਣ ਜਾਂਦਾ ਫਿਰ ਘਾਟ ਹੁੰਦਾ ਹੈ ਘਾਟ ਪਹਿਲਾਂ ਆਇਆ ਹੈ ਕੱਚਾ ਘੜਾ ਘਟ ਕਹਿੰਦੇ ਨੇ ਕੱਚੇ ਘੜੇ ਨੂੰ ਇਹ ਫੁੱਟਦਾ ਰਹਿੰਦਾ ਘਾਟ ਫੁੱਟੇ ਘਾਟ ਕਬੂ ਨਾ ਹੋਏ ਇਹ ਫੁੱਟ ਜਾਂਦਾ ਹਰ ਵਾਰ ਫਿਰ ਇਹ ਫੁੱਟਦਾ ਹੀ ਨਹੀਂ ਜਿਹੜਾ ਅੰਦਰ ਸਾਡੇ ਚੱਲਣਾ ਹੈ ਜਨਾ ਜਦ ਥੋੜਾ ਹੁੰਦਾ ਨਾ ਚੱਲਣਾ ਪੂਰਾ ਭਰਮ ਦਾ ਰਾਸ ਨਹੀਂ ਉਹ ਜਰ ਫੁੱਟਦਾ ਰਹਿੰਦਾ ਹਰ ਜਨਮ ਵਿੱਚ ਘਟ ਬਣਦਾ ਹਰ ਜਨਮ ਵਿੱਚ ਫੁੱਟਦਾ ਪਰ ਜਿੰਨਾ ਦਾ ਸੱਚ ਦਾ ਗਿਆਨ ਹੋ ਜਵੇ ਉਹਨਾਂ ਦਾ ਰਹਿ ਜਾਂਦਾ ਘਟਦਾ ਫੁੱਟ ਜਾਂਦਾ ਪਰ ਗਿਆਨ ਨਹੀਂ ਘਟਦਾ ਗਿਆਨ ਉਹ ਨਹੀਂ ਰਹਿੰਦਾ ਅਗਲੇ ਜਨਮ ਵਿੱਚ ਫੇਰ ਉਹਦਾ ਗਿਆਨ ਪੈ ਜਾਂਦਾ ਘੜਾ ਬਦਲੀ ਹੋ ਜਾਂਦਾ ਵਸਤੂ ਨਹੀਂ ਰਹਿੰਦੀ ਘਟ ਫੁੱਟੇ ਘਟ ਕਬ ਹੂ ਨਾ ਹੋਵੇ ਥੋੜਾ ਨਹੀਂ ਹੁੰਦਾ ਗਿਆਨ ਮਰੇ ਤੇ ਮਰੇ ਤੇ ਗਿਆਨ ਨਾਸ ਨਹੀਂ ਹੁੰਦਾ ਕਿਸੇ ਦਾ ਸੱਚ ਦਾ ਗਿਆਨ ਜਿੰਨਾ ਹੈਗਾ ਅਗਲੀ ਜੂਨ ਚ ਆ ਜਾਂਦਾ ਇਸ ਕਰਕੇ ਇੱਕੋ ਜਿਹੀ ਅਕਲ ਦੇ ਮਾਲਕ ਦੀ ਹੈ ਲੋਕ ਜਿਹੜੇ ਪੈਦਾ ਹੁੰਦੇ ਨੇ ਬੱਚੇ ਕਿਤੇ ਜੀ ਅਕਲ ਵੱਧਾ ਕਿਸੇ ਦੀ ਘੱਟ ਹੈ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਜਾਣਿਆ ਤਾਂ ਆਨੰਦ ਸਦਾ ਗੁਰ ਤੇ ਵਿੱਚ ਤਤਾਰੀ ਜਾਣਿਆ ਆਨੰਦ ਸਦਾ ਗੁਰ ਤੇ ਹਾਂ ਜਾਣਿਆ ਆਨੰਦ ਸਦਾ ਗੁਰ ਤੇ ਜਿਹਦੇ ਵੀ ਕਦੇ ਜਾਣਿਆ ਆਨੰਦ ਪਿੱਛੇ ਤੋਂ ਲੈ ਕੇ ਹੁਣ ਤੱਕ ਇਹ ਗਿਆਨ ਤੋਂ ਇਹ ਰੁੱਦਾ ਪਤਾ ਨਹੀਂ ਗੁਰ ਤੇ ਕਿਰਪਾ ਕਰੇ ਪਿਆਰਿਆ ਜੇ ਪਿਆਰਾ ਕੋਈ ਕਿਰਪਾ ਕਰੇ ਪਰਮੇਸ਼ਰ ਕਿਰਪਾ ਕਰੇ ਇਹਨੂੰ ਗਿਆਨ ਮਿਲ ਜਵੇ ਇਹ ਪਰਮੇਸ਼ਰ ਦੀ ਕਿਰਪਾ ਨਾਲ ਗਿਆਨ ਮਿਲਣਾ ਕੋਈ ਐਸਾ ਜੋੜ ਮੇਲ ਕਰ ਦਵੇ ਹੋ ਐਸੀ ਕੋ ਬੁੱਧ ਬਣਾ ਲਵੇ ਗਿਆਨ ਕਿਤੋਂ ਮਿਲ ਜੂਵੇ ਵਿਦ ਬਣਾਉਣੀ ਉਹਦੀ ਵਿਧਾਤੇ ਦੀ ਵਿਧਾਤਾ ਨਾ ਵਿਦ ਬਣਾਉਣੀ ਤਾਂ ਉਹਦੀ ਗੱਲ ਹੈ ਗਿਆਨ ਲੈਣਾ ਨਾ ਲੈਣਾ ਫਿਰ ਇਹਦੇ ਵਾਸਤੇ ਗੱਲ ਹੈ ਵਿਦ ਬਣਾਉਣੀ ਉਹਦੀ ਡਿਊਟੀ ਹੈ ਦੇਖੋ ਹੁਣ ਸਿੱਖਾਂ ਦੇ ਘਰ ਜਨਮ ਲਿਆ ਵਿਦ ਬਣ ਗਈ ਪਰ ਗਿਆਨ ਲੈ ਨਹੀਂ ਰਹੇ ਲੋਕ ਵਿਰਤਾ ਉਹਨੇ ਬਣਾਤੀ ਨਾ ਨਾ ਲਵੇ ਫਿਰ ਉਹਦੀ ਮਰਜ਼ੀ ਹੈ ਫਿਰ ਉਹ ਕੌਣ ਹੈ ਉਹ ਭਗਤ ਭਾਗਾ ਰਹਿ ਗਿਆ ਕਰ ਕਿਰਪਾ ਦਰਿਆ ਦੇ ਕਿਨਾਰੇ ਜਾ ਕੇ ਦਰਿਆ ਦੇ ਵਿੱਚ ਰਹਿ ਕੇ ਵੀ ਪਿਆਸਾ ਰਹਿ ਗਿਆ ਕਰ ਕਿਰਪਾ ਕਿਲਵਿਕ ਕੱਟੇ ਗਿਆਨ ਅੰਜਨ ਸਾਰਿਆ ਜਿਹਦੇ ਤੇ ਵੀ ਕਿਰਪਾ ਹੋਈ ਹੈ ਉਹਦੀ ਉਹਦੇ ਕਿਲਵੇ ਕੱਟੇ ਗਏ ਮਾਇਆ ਦੇ ਸਾਰੇ ਦੁੱਖ ਕੱਟੇ ਗਏ ਮਾਇਆ ਦੀ ਜਿਹੜੀ ਇੱਛਾਵਾਂ ਨੇ ਸਾਨੂੰ ਤਾਂ ਕਰ ਨੇ ਇੱਛਾਵਾਂ ਸਾਡੇ ਕੋਲ ਉਹ ਨਹੀਂ ਉਹ ਨਹੀਂ ਉਹ ਚਾਹੀਦਾ ਉਹ ਚਾਹੀਦਾ ਸਵਰ ਆ ਜਾਂਦਾ ਤੇ ਇੱਛਾਵਾਂ ਤੰਗ ਨਹੀਂ ਕਰਦੀਆਂ ਜਦੋਂ ਇੱਛਾਵਾਂ ਸਾਡੀਆਂ ਤੰਗ ਨਹੀਂ ਕਰਦੀਆਂ ਕਿਲਵੇ ਕੱਟੇ ਜਾਂਦੇ ਕਹਿੰਦੇ ਨੇ ਇੱਛਾ ਹੁੰਦੀ ਹੈ ਤੰਗ ਨਹੀਂ ਕਰਦੀ ਕਹਿੰਦੇ ਜੇ ਪੂਰੀ ਹੋਵੇ ਹੋਣੀ ਹੋ ਜੂ ਨਹੀਂ ਦੋਸੇ ਉਹ ਤੰਗ ਨਹੀਂ ਕਰਦੀ ਫਿਰ ਇੱਛਾ ਤੰਗ ਜਦ ਕਰਦੀ ਹੈ ਜਦ ਅਸੀਂ ਕਹੀਏ ਕਿਉਂ ਨਹੀਂ ਪੂਰੀ ਹੁੰਦੀ ਹੈ ਹੋਣੀ ਚਾਹੀਦੀ ਹੈ ਪਰ ਜੇ ਫਿਰ ਇਹ ਅਰਦਾਸਾਂ ਕਰਾਈਏ ਯਤਨ ਕਰਦੇ ਫਿਰ ਇਹ ਫਿਰ ਤੰਗ ਕਰਦੀ ਉਹਨੂੰ ਤੰਗ ਕਰਦੀ ਨੇ ਚਾਹ ਗਿਆਨ ਅੰਜਨ ਸਾਰਿਆ ਗਿਆਨ ਅੰਜਨ ਆਦੇ ਫਿਰ ਗਿਆਨ ਆ ਗਿਆ ਲਫ਼ਜ਼ ਵਾਰ ਵਾਰ ਤਿੰਨ ਚਾਰ ਵਾਰ ਇਹੀ ਗੱਲ ਕਹੀ ਆ ਕਿਤੇ ਗੁਰੂ ਆਦਮੀ ਨੂੰ ਸਮਝ ਲੈਣ ਕਰ ਕਰੀ ਕਿਰਪਾ ਕਲਵ ਕੱਟੇ ਗਿਆਨ ਅੰਜਨ ਸਾਰਿਆ ਗਿਆਨ ਅੰਜਨ ਸਾਰਿਆ ਗਿਆਨ ਸਾਰ ਗਿਆਨ ਦਾ ਸੁਰਮਾ ਪਾਇਆ ਉਹਦੇ ਬੁੱਧੀ 'ਚ ਅੱਖ 'ਚ ਇਹੀ ਗੁਰੂ ਹੈ ਗਿਆਨ ਗੁਰੂ ਬੁੱਧੀ ਰੂਪੀ ਅੱਖ ਦੇ ਵਿੱਚ ਉਹ ਸੁਰਮਾ ਪਾਤਾ ਉਹਨੂੰ ਸਮਝ ਆ ਗਈ ਬੁੱਧੀ ਨੂੰ ਭਰਮ ਦਾ ਜਾਲਾ ਖਟਿਆ ਗਿਆ ਗਿਆਨ ਅੰਜਨ ਸਾਰਿਆ ਅੰਦਰੋਂ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਤੇ ਅੰਦਰੋਂ ਮੋਹ ਕਾਦੇ ਗਿਆ ਬਾਰਾ ਉਹ ਜੋਗੀ ਤੋੜ ਲੈਂਦੇ ਨੇ ਅਸੀਂ ਛੱਡਤਾ ਜੀ ਸਭ ਕੁਝ ਸੰਤ ਛੱਡ ਕੇ ਡੇਰੇ ਬਣਾ ਲੈਂਦੇ ਤੇ ਘਰ-ਬਾਰ ਛੱਡ ਕੇ ਉਹ ਜੀ ਹੈ ਕਹਿੰਦਾ ਅੰਦਰੋਂ ਤੋੜੋ ਅੰਦਰੋਂ ਤੋੜੋ ਬਾਹਰੋਂ ਕਾਤੇ ਤੋੜਦੇ ਹਾਂ ਜੇ ਅੰਦਰੋਂ ਉਹ ਟੁੱਟਿਆ ਹੋਵੇ ਤਾਂ ਡੇਰਾ ਦੀ ਬਣਾਉਂਦਾ ਫਿਰ ਡੇਰੇ ਦਾ ਫਿਰ ਉਲਟਾ ਹੀ ਬਣ ਗਿਆ ਆਪਣੇ ਚੇਲੇ ਬਣ ਕੇ ਫਿਰ ਉਹਨਾਂ ਨਾਲ ਉਹ ਹੋ ਗਿਆ ਮਾਇਆ ਦਾ ਮੋਹ ਰਹਿਣਾ ਹੀ ਅੰਦਰੋਂ ਜਨ ਦਾ ਮੋਹ ਟੁੱਟਾ ਜੇ ਅੰਦਰੋਂ ਟੁੱਟਿਆ ਹੈ ਚਾਹੇ ਫਿਰ ਆਪਣੇ ਘਰੇ ਰਹਿਣਾ ਅੰਦਰੋਂ ਤੋੜਨਾ ਫਿਰ ਰਹੇ ਕਿਤੇ ਮਾਇਆ ਨਹੀਂ ਤਿਆਗੀ ਜਾ ਸਕਦੀ ਮਾਇਆ ਤਿਆਗੀ ਜਾ ਮਾਇਆ ਤਾਂ ਮਰ ਕੇ ਹੀ ਤਿਆਗ ਹੁੰਦੀ ਜਿਉਂਦਾ ਨਹੀਂ ਕੀ ਤਿਆਗਣੀ ਤਿਆਗੂ ਤਾਂ ਜਿਉਂਦਾ ਹੀ ਤਿਆਗੂਗਾ ਫਿਰ ਉਹ ਤਿਆਗੀ ਹੋ ਜਾਏ ਜਿਹਨੇ ਜਿਉਂਦਾ ਨੇ ਤਿਆਗੀ ਮਰੇ ਨਹੀਂ ਤਿਆਗ ਹੁੰਦੀ ਬਣਿਆ ਤਾਂ ਨਾ ਤਿਆਗ ਸਕਦਾ ਨਾ ਪ੍ਰਾਪਤ ਕਰ ਸਕਦਾ ਕਾਟਾ ਵਾਦਾ ਜੀਵਨ ਵਿੱਚ ਹੀ ਹੈ ਬਹੁਤ ਟੋਟਾ ਸੰਸਾਰ ਕਾਟਾ ਵਾਦਾ ਜੀਵਨ ਵਿੱਚ ਹੈ ਚਾਹੇ ਬਹੁਤ ਜ਼ਿਆਦਾ ਬਦਲ ਲਵੇ ਚਾਹੇ ਤਿਆਗ ਦੇਵੇ ਕੁਝ ਕਰ ਲਵੇ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਇਹ ਸਮਝ ਲਓ ਸ਼ਬਦ ਜਿਹੜਾ ਉਪਦੇਸ਼ ਹੈ ਗੁਰਬਾਣੀ ਦਾ ਉਹਨਾਂ ਦਾ ਕੋਈ ਸਿਮਰ ਗਿਆ ਜਿਹਨਾਂ ਦਾ ਅੰਦਰੋਂ ਮੋਹ ਟੁੱਟ ਗਿਆ ਗੁਰਬਾਣੀ ਨੇ ਉਹਨਾਂ ਲੋਕਾਂ ਦਾ ਕੋਈ ਸਮਾਰਿਆ ਉਹਨਾਂ ਨੇ ਕੁਝ ਖੱਟ ਲਿਆ ਸਿੱਖਾਂ ਨੇ ਜਿਨ੍ਹਾਂ ਦਾ ਮੋਹ ਘਟ ਗਿਆ ਆ ਟੁੱਟ ਗਿਆ ਖਤਮ ਹੋ ਗਿਆ ਜਿਨ੍ਹਾਂ ਦਾ ਮੋਹ ਘਟ ਰਿਹਾ ਹੈ ਗੁਰਬਾਣੀ ਨਾਲ ਉਹ ਤਾਂ ਸਿੱਖ ਬਣ ਰਹੇ ਨੇ ਬਾਕੀ ਕੱਖ ਵੀ ਨਹੀਂ ਕਿਸੇ ਦੇ ਫਰਕ ਪੈ ਰਿਹਾ ਇਹ ਭਲੇਖਾ ਕੱਢ ਦੇਣ ਸਾਫ ਗੱਲ ਹੈ ਉਹਨਾਂ ਦਾ ਤਾਂ ਸਵਾਰ ਤਾਂ ਕੋਈ ਸ਼ਬਦ ਨਹੀਂ ਗੁਰਬਾਣੀ ਦੇ ਜਿਨ੍ਹਾਂ ਦਾ ਮੋਹ ਨਹੀਂ ਟੁੱਟ ਰਿਹਾ ਗੁਰਬਾਣੀ ਨਾਲ ਪਾਇਆ ਹੋਰ ਮੰਗਦੇ ਨੇ ਉਹਨਾਂ ਦਾ ਤਾਂ ਕੱਖ ਵੀ ਨਹੀਂ ਸਮਰਿਆ ਉਹ ਤਾਂ ਹੋਰ ਮੰਗਦੇ ਨੇ ਮੰਗਦੇ ਤਮਨਮ ਮਾਇਆ ਮਨੋਂ ਨਾ ਵਿਸਰੇ ਉਹਨਾਂ ਦਾ ਉਪਦੇਸ਼ ਨੇ ਕੀ ਸਮਾਰਿਆ ਉਹ ਸਮਝ ਲੋ ਦੁੱਧ ਫਟ ਗਿਆ ਵਿਗੜ ਗਿਆ ਬਈ ਜਿਹੜਾ ਨਹੀਂ ਸ਼ਬਦ ਜਿਹਨੂੰ ਜਿੱਤਾਂ ਚਿਰ ਉਪਦੇਸ਼ ਸੁਣਿਆ ਗੁਰਬਾਣੀ ਦਾ ਉਹਦਾ ਆਪਾਂ ਨੂੰ ਆਸ ਹੈ ਵੀ ਸ਼ਾਇਦ ਬਈ ਉਪਦੇਸ਼ ਸੁਣ ਕੇ ਇਹਦੀ ਬਿਮਾਰੀ ਠੀਕ ਹੋ ਜਵੇ ਪਰ ਜਿੱਥੇ ਡਾਕਟਰ ਵੀ ਜਵਾਬ ਦੇ ਦੇਣ ਆਖਰੀ ਹਸਪਤਾਲ ਦਾ ਸਭ ਤੋਂ ਵੱਡਾ ਹੋਵੇ ਉੱਥੇ ਹੀ ਮਰੀਜ਼ ਨੂੰ ਜਵਾਬ ਮਿਲ ਜਵੇ ਵੀ ਇਹਦਾ ਨਹੀਂ ਕੋਈ ਸਮਝ ਸਕਦਾ ਜਿਹੜਾ ਗੁਰਬਾਣੀ ਨਾਲ ਨਹੀਂ ਜਿਹਦਾ ਮੋਹ ਟੁੱਟਿਆ ਉਹਨੂੰ ਫਿਰ ਡਾਕਟਰਾਂ ਨੇ ਜਵਾਬ ਦਿੱਤਾ ਵੀ ਲੈ ਜਾਓ ਇਹਨੂੰ ਘਰ ਨੂੰ ਇਹ ਮਰੀਜ਼ ਨੂੰ ਘਰ ਨੂੰ ਲੈ ਜਾਓ ਇਹਦਾ ਕੋਈ ਇਲਾਜ ਨਹੀਂ ਜਿਹਦਾ ਗੁਰਮਤ ਨਾਲ ਮੋਹ ਨਹੀਂ ਨਾ ਟੁੱਟਿਆ ਗੁਰਮਤ ਸੁਣ ਕੇ ਉਹਦਾ ਕੋਈ ਇਲਾਜ ਨਹੀਂ ਉਹਦਾ ਅਗਲਾ ਜਨਮ ਵਿੱਚ ਦੇਖੂਗਾ ਫਿਰ ਕੀ ਹੁੰਦਾ ਇਹ ਜਨਮ 'ਚ ਉਹਦਾ ਕੋਈ ਇਲਾਜ ਨਹੀਂ ਮੱਥਾ ਟੇਕ ਕੇ ਗੁਰਦਾਰੇ ਜਾਵੇ ਜਾਂ ਨਾ ਜਾਵੇ ਜਿਆਦਾ ਮੱਥਾ ਰਗੜੇ ਤੇ ਉਹਨੂੰ ਜਿਆਦਾ ਨਹੀਂ ਆਇਆ ਮਿਲਣੀ ਭਲੇਖੇ ਜਨਾ ਰਹੇ ਜੋ ਮਰਜੀ ਕਰ ਕਰਦਾ ਰਹੇ ਸਿੱਖੀ ਸਿੱਖੀ ਵਾਲੀ ਗੱਲ ਉਹਦੇ ਕੋਹੜੀ ਹੋਣੀ ਹੈ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਕਹੇ ਨਾਨਕ ਇਹੋ ਆਨੰਦ ਨਾਨਕ ਕਹਿੰਦਾ ਅਸਲ ਦੇ ਵਿੱਚ ਇਹੀ ਆਨੰਦ ਹੈ ਉਦੋਂ ਜਿਹਨਾਂ ਦਾ ਬਹੁਤ ਟੁੱਟਾ ਜਿਹਨਾਂ ਅੰਦਰੋਂ ਬਹੁਤ ਟੁੱਟ ਗਿਆ ਉਹ ਆਨੰਦ ਹੁੰਦੇ ਨੇ ਤਿਨਕਾ ਸ਼ਬਦ ਸੱਚੇ ਸਵਾਰਿਆ ਉਹਨਾਂ ਦਾ ਸਮਝੋ ਸਮਰ ਗਿਆ ਸਭ ਕੁਝ ਉਹਨਾਂ ਦਾ ਉਹਨਾਂ ਨੂੰ ਆਨੰਦ ਆ ਗਿਆ ਸਭ ਕੁਝ ਸਮਰੇ ਤੇ ਬਿਨਾ ਪਰਲੋਕ ਸਮਰੇ ਲੋਕ ਪਰਲੋਕ ਸਮਰੇ ਬਿਨਾ ਆਨੰਦ ਨਹੀਂ ਹੁੰਦਾ ਜਿਹਦਾ ਆਪਣਾ ਕੰਮ ਮੁੱਕ ਲਿਆ ਉਹਦਾ ਆਨੰਦ ਹੁੰਦਾ ਕੰਮ ਵਿਚਾਲੇ ਪਿਆ ਆਨੰਦ ਕਰਦਾ